ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਉਪਸਥਿਤ ਗੁਰੂ ਕੀ ਪਿਆਰੀ ਸਾਧ ਸਿੰਘ ਜੀਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਭ ਮਾਈ ਭਾਈ ਬੜੇ ਪ੍ਰੇਮ ਸਤਕਾਰ ਨਾਲ ਰਸਨਾ ਤੇ ਸਭ ਦੀ ਪਵਿੱਤਰ ਹੈ ਕਿਉਂਕਿ ਨਾਮ ਸਿਮਰਨ ਹੋ ਰਿਹਾ ਹੈ ਫਿਰ ਵੀ ਇਹ ਸੁਭਾਅ ਬਣਿਆ ਹੈ ਕੋਈ ਵੀ ਵਕਤਾ ਉੱਠ ਕੇ ਬੋਲਦਾ ਹੈ ਸੰਬੋਧਨ ਕਰਦਾ ਹੈ ਸਾਧ ਸਿੰਘ ਨੂੰ ਇਹ ਮੁਹਾਵਰਾ ਬਣਿਆ ਹੈ ਕਿਉਂਕਿ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ ਤੁਹਾਡੇ ਤੇ ਬਖਸ਼ਿਸ਼ ਹੈ ਸਤਿਗੁਰ ਦੀ ਆਪ ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਦੇ ਲੜ ਲੱਗੇ ਹੋ ਤੋ ਫਿਰ ਵੀ ਆਪ ਸਾਰੇ ਗੱਜ ਕੇ ਆਖੀਏ ਧੰਨ ਸਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਤੇ ਜਿਨ੍ਹਾਂ ਦੇ ਆਸਰੇ ਨਾਲ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਇਸ ਭਿਆਨਕ ਕਲਯੁਗ ਦੇ ਸਮੇਂ ਵਿੱਚ ਨਾਮ ਦੇ ਲੜ ਲੱਗੇ ਹਾਂ ਕਿਰਤ ਵਿਰਤ ਧਰਮ ਦੀ ਕਰਕੇ ਤੇ ਨਾਮ ਜਪਦੇ ਹਾਂ ਲੋਕ ਪ੍ਰਲੋਕ ਸੁਹੇਲਾ ਕਰ ਰਹੇ ਹਾਂ ਉਹ ਪਿਆਰੇ ਸਤਿਗੁਰੂ ਨੂੰ ਨਮਸਕਾਰ ਕਰੀਏ ਸੁਰਤੀ ਕਰਕੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਹਿਬ ਸ੍ਰੀ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਨੀ ਸੇਈ ਏ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਉਹਨਾਂ ਤੋਂ ਮਹਾਰਾਜ ਬਲਿਹਾਰ ਜਾਂਦੇ ਹਨ ਕੁਰਬਾਨ ਜਾਂਦੇ ਹਨ ਕਹਿੰਦੇ ਨੇ ਕਿ ਜਿਨ੍ਹਾਂ ਕੋਲ ਹਰੀ ਦਾ ਨਾਮ ਹੈ ਸਤਿਗੁਰੂ ਦਾ ਨਾਮ ਬਖਸ਼ਿਸ਼ ਕੀਤਾ ਹੋਇਆ ਜਿਨ੍ਹਾਂ ਜੀਆਂ ਕੋਲ ਜਿਨ੍ਹਾਂ ਚਾਹੇ ਮਾਈ ਹੈ ਭਾਈ ਹੈ ਬੱਚਾ ਹੈ ਬਿਰਧ ਹੈ ਜਿਹੜੇ ਨਾਮ ਜਪਦੇ ਹਨ ਉਹਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਾਤਸ਼ਾਹ ਕੁਰਬਾਨ ਜਾਂਦੇ ਹਨ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਤਨ ਹਰ ਨਾਮਾ ਤੇ ਉਹ ਇਸ ਦੁਨੀਆ ਤੇ ਆਏ ਪ੍ਰਵਾਨ ਹਨ ਸਫਲ ਹਨ ਪ੍ਰਵਾਨ ਗਨੀ ਸੇਈ ਆਏ ਸਫਲ ਤਿਨਾਂ ਕੇ ਕਾਮਾ ਉਹਨਾਂ ਦੇ ਕਾਰ ਵਿਹਾਰ ਕੰਮ ਕਿਉਂਕਿ ਗ੍ਰਸਥ ਦੀ ਮਾਰਗ ਜਿਹੜਾ ਹੈ ਚੱਲਦਾ ਹੈ ਕਿਰਤ ਵਿਰਤ ਕਰ ਧਰਮ ਦੀ ਖੱਟ ਖਲਾਉਣ ਕਾਰ ਕਰੇ ਹੀ ਇਹ ਕਰਨਾ ਹੈ ਤੋਂ ਇਹਦੇ ਵਿੱਚ ਜਿਹੜਾ ਨਾਮ ਜਪਦੇ ਹਨ ਉਹ ਪ੍ਰਵਾਨ ਹਨ ਉਹ ਇਸ ਸਮੇਂ ਵਿੱਚ ਮਨਜ਼ੂਰ ਹਨ ਗੁਰੂ ਦੇ ਚਰਨਾਂ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਨਾਂ ਗੁਰਮੁਖਾਂ ਤੋਂ ਜਿਹੜੇ ਭਜਨ ਬੰਦਗੀ ਕਰਦੇ ਹਨ ਉਹਨਾਂ ਤੋਂ ਕੇਸਾਂ ਕਾ ਕਰ ਚੌਰ ਢੁਲਾਵਾ ਚਰਨ ਧੂੜ ਮੁਖ ਲਾਈ ਭਾਈ ਜਿਹੜੇ ਸਾਧ ਸੰਗਤ ਵਿੱਚ ਆਉਂਦੇ ਹਨ ਆ ਕੇ ਭਜਨ ਕਰਦੇ ਹਨ ਨਾਮ ਜਪਦੇ ਹਨ ਕਥਾ ਕੀਰਤਨ ਸੁਣਦੇ ਹਨ ਉਹਨਾਂ ਤੋਂ ਮੈਂ ਆਪਣੇ ਕੇਸਾਂ ਦਾ ਜੋ ਢੁਲਾਵਾ ਹੈ ਭਾਵ ਚੌਰ ਬਣਾ ਕੇ ਆਪਣੇ ਕੇਸਾਂ ਦਾ ਉਹਨਾਂ ਦੇ ਉੱਤੋਂ ਢੁਲਾਵਾਂ ਕੇਸਾਂ ਕਾ ਕਰ ਚੌਰ ਢੁਲਾਵਾ ਚਰਨ ਧੂੜ ਮੁਖ ਲਾਈ ਜਿਹੜੇ ਸਾਸਨ ਵਿੱਚ ਚੱਲ ਕੇ ਆਉਂਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਨੂੰ ਲਾਉਂਦੇ ਹਨ ਪਾਤਸ਼ਾਹ ਕਹਿੰਦੇ ਨੇ ਤੋ ਕਹਿੰਦੇ ਨੇ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਤੋ ਇਹ ਸਤਿਗੁਰੂ ਵਿੱਚ ਵੱਡੀ ਵਡਿਆਈ ਹੈ ਜਿਹੜੇ ਆਪਣੇ ਗੁਰਸਿੱਖਾਂ ਨੂੰ ਸਿੱਖਾਂ ਨੂੰ ਇਸ ਪਾਸੇ ਲਾਇਆ ਹੋਇਆ ਹੈ ਇਹ ਮਿਹਰ ਸਤਿਗੁਰ ਦੀ ਹੋਵੇ ਤੇ ਇਸ ਪਾਸੇ ਲੱਗਿਆ ਜਾਂਦਾ ਹੈ ਤੋ ਆਪ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਕਿ ਇਹੋ ਜਿਹੇ ਨਿਗਰੇ ਹੋਏ ਸਮੇਂ ਵਿੱਚ ਆਣ ਕੇ ਸਾਧ ਸੰਗਤ ਵਿੱਚ ਬੈਠ ਕੇ ਛੋਟੇ ਛੋਟੇ ਬੱਚੇ ਵੀ ਤੇ ਮਾਤਾ ਭੈਣਾ ਵੀਰ ਪਿਆਰੇ ਨਾਮ ਸਿਮਰਨ ਕਰਦੇ ਹੋ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਜੀ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਗੁਰੂ ਜੀ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਇਹ ਜਿਹੜੇ ਮੂੰਹ ਹਨ ਦੰਦ ਹਨ ਬੱਤੀ ਇਹ ਟੁੱਟ ਗਏ ਹਨ ਘਸ ਗਏ ਹਨ ਤੇ ਇਹ ਤ੍ਰਿਪਤ ਨਹੀਂ ਹੋਇਆ ਸਰੀਰ ਪਤਾ ਨਹੀਂ ਕਿਤਨਾ ਕੁ ਪਦਾਰਥ ਛੱਕ ਛੱਡਿਆ ਹੈ ਲੇਕਿਨ ਰਾਤੀ ਸੁੱਤੇ ਖਾ ਕੇ ਸਵੇਰੇ ਫੇਰ ਖੜੀ ਫਰੀਦ ਜੀ ਕਹਿੰਦੇ ਨੇ ਫਰੀਦਾ ਮੌਤੋਂ ਭੁੱਖ ਬੁਰੀ ਤੋ ਜਿਹੜੇ ਭਾਈ ਗੁਰੂ ਵਾਲੇ ਹਨ ਉਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪਹਿਨਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਉਹਨਾਂ ਦਾ ਜੀਵਨ ਧ੍ਰਿਗ ਹੈ ਉਹਨਾਂ ਨੂੰ ਸਤਿਗੁਰਾਂ ਨੇ ਤਰਕਾਰਾਂ ਪਾਈਆਂ ਹਨ ਕਿ ਕਾਹੇ ਇਹ ਮਨੁੱਖਾ ਜਨਮ ਗਵਾ ਕੇ ਚਲੇ ਚਲੇ ਹੋ ਕਹਿੰਦੇ ਨੇ RAM ਜਪੋ ਵੱਡ ਭਾਗਿਓ ਜਲਥਲ ਪੂਰਨ ਸੋਏ ਵੱਡਿਆਂ ਭਾਗਾਂ ਵਾਲਿਓ ਭਾਈ ਹਰੀ ਦਾ ਨਾਮ ਸਤਿਗੁਰੂ ਦਾ ਦਿੱਤਾ ਨਾਮ ਜਪੋ RAM ਜਪੋ ਵੱਡ ਭਾਗਿਓ ਜਲਥਲ ਪੂਰਨ ਸੋਏ ਫਿਰ ਕੀ ਹੁੰਦਾ ਨਾਨਕ ਨਾਮ ਧਿਆਈਆ ਬਿਗਣ ਨਾ ਲਾਗਾ ਕੋਈ ਉਸ ਨੂੰ ਜ਼ਿੰਦਗੀ ਵਿੱਚ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਨਹੀਂ ਆਉਂਦਾ ਜਿਹੜੇ ਇੱਕ ਮਨ ਹੋ ਕੇ ਸਤਿਗੁਰੂ ਦਾ ਸਿਮਰਨ ਕਰਦੇ ਹਨ ਤੇ ਕਹਿੰਦੇ ਨੇ ਕੋਟ ਬਿਗਨ ਤਿਸ ਲਾਗਤੇ ਇੱਕ ਨਹੀਂ ਦੋ ਨਹੀਂ ਕਰੋੜਾਂ ਹੀ ਦੁੱਖ ਕੋਟ ਬਿਗਨ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾਉ ਜਿਹਨੂੰ ਸਤਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਕਿਉਂਕਿ ਬਹੁਤ ਔਖਾ ਹੈ ਆਖਣ ਔਖਾ ਸਾਚਾ ਨਾਉ ਇਹ ਬਹੁਤ ਔਖਾ ਹੈ ਸਤਿਗੁਰੂ ਦੀ ਬਖਸ਼ਿਸ਼ ਹੋਵੇ ਤੇ ਹੁੰਦਾ ਹੈ ਤੋ ਕੋਟ ਬਿਗਨ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਦਿਨ ਰਾਤ ਉਹ ਇਸ ਤਰ੍ਹਾਂ ਭਟਕਦੇ ਰਹੇ ਨੇ ਜਿਉਂ ਸੁਣਿਆ ਘਰ ਕਾਓ ਜਿਸ ਤਰ੍ਹਾਂ ਸੁਣਿਆ ਘਰ ਵਿੱਚੋਂ ਕਾਂ ਚਲੇ ਜਾਂਦਾ ਹੈ ਨਰਾਸ ਹੋ ਕੇ ਇਸ ਤਰ੍ਹਾਂ ਭਾਈਓ ਉਹਨਾਂ ਦਾ ਜੀਵਨ ਹੈ ਤੋਂ ਮੈਂ ਕਹਿਣ ਲੱਗਾ ਸਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਦੇ ਹੋਏ ਕਲਯੁਗੀ ਜੀਆਂ ਦਾ ਉਧਾਰ ਕਰਦੇ ਹੋਏ